ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫੌਜ ਦੇ ਵਿੱਚ ਨੌਕਰ ਨੇ ਫੌਜ ਦੇ ਵਿੱਚ ਨੌਕਰ ਨੇ ਤੇ ਸੂਬੇਦਾਰ ਕਾਨ ਸਿੰਘ ਨੂੰ ਨਾਲ ਲਿਆ ਹੋਇਆ ਕਾਨ ਸਿੰਘ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਬਾਹਰ ਬਚਨ ਕਰਦੇ ਕਰਦੇ ਦੂਰ ਨਿਕਲ ਗਏ ਤੇ ਕਾਨ ਸਿੰਘ ਨੇ ਇੱਕਦਮ ਦੇਖਿਆ ਆਖਣ ਲੱਗਾ ਉਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੈਂ ਜਾ ਕੇ ਫੌਜ ਦੀ ਗਿਣਤੀ ਲੈਣੀ ਸੀ ਆਪਾਂ ਬਹੁਤ ਲੇਟ ਹੋ ਗਏ ਆ ਤੇ ਹੁਣ ਮੈਨੂੰ ਮੇਰੇ ਅਫਸਰ ਤੋਂ ਝਿੜਕਾਂ ਪੈਣੀਆਂ ਨੇ ਹੁਣ ਕਿਵੇਂ ਹੋਵੇਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਸੂਬੇਦਾਰਾ ਜਿਹਦੇ ਰੰਗ ਵਿੱਚ ਫਿਰਦੇ ਆ ਉਹ ਝੜਕਾਂ ਪੈਣ ਦੇਗਾ ਮੀਟ ਅੱਖਾਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸੂਬੇਦਾਰ ਕਾਨ ਸਿੰਘ ਨੇ ਅੱਖਾਂ ਮੀਟੀਆਂ ਤੇ ਸੱਚੇ ਪਾਤਸ਼ਾਹ ਆਖਣ ਲੱਗੇ ਖੋਲ ਅੱਖਾਂ ਆਖਣ ਲੱਗਾ ਗਰੀਬ ਨਵਾਜ ਮੈਂ ਤਾਂ ਹੱਲੇ ਅੱਖਾਂ ਮੀਟਣ ਹੀ ਲੱਗਾ ਹੱਲੇ ਹੁਣੇ ਹੀ ਮੀਟੀਆਂ ਨੇ ਆਖਣ ਲੱਗੇ ਤੂੰ ਅੱਖਾਂ ਖੋਲ ਸੂਬੇਦਾਰ ਕਾਨ ਸਿੰਘ ਨੇ ਜਿਸ ਵੇਲੇ ਅੱਖਾਂ ਖੋਲੀਆਂ ਤਾਂ ਉਸ ਫੌਜ ਦੇ ਗੱਭੇ ਫਿਰਨ ਜਿਸ ਫੌਜ ਦੀ ਆ ਕੇ ਗਿਣਤੀ ਲੈਣੀ ਸੀ ਸਾਧ ਸਿੰਘ ਜੀ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸ ਫੌਜ ਦੇ ਗੱਬੇ ਖੜੇ ਨੇ ਤੇ ਆਖਣ ਲੱਗਾ ਫੌਜੀਆਂ ਨੂੰ ਆਖਣ ਲੱਗਾ ਆ ਕੇ ਇੱਕਦਮ ਕੇ ਅਟੈਂਸ਼ਨ ਹੋ ਜਾਓ ਫੌਜੀ ਆਖਣ ਲੱਗੇ ਕਿ ਸੂਬੇਦਾਰਾ ਕਿਤੇ ਸੁੱਖਾ ਤੋਂ ਨਹੀਂ ਪੀ ਕੇ ਆਏ ਠੀਕ ਠਾਕ ਹੋ ਹੁਣੇ ਤਾਂ ਹਲੇ ਤੁਸੀਂ ਸਾਡੀ ਗਿਣਤੀ ਲਈ ਹੈ ਹੁਣ ਫੇਰ ਦੁਬਾਰਾ ਗਿਣਤੀ ਲੈਣੀ ਚਾਹੁੰਦੇ ਹੋ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੂਬੇਦਾਰ ਕਾਨ ਸਿੰਘ ਦਾ ਸਰੂਪ ਧਾਰਨ ਕਰਕੇ ਉਹਨਾਂ ਸਾਰਿਆਂ ਫੌਜੀਆਂ ਦੀ ਗਿਣਤੀ ਪਹਿਲਾਂ ਹੀ ਲੈ ਲਈ ਸੂਬੇਦਾਰ ਹੈਰਾਨ ਹੋਇਆ ਤੇ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੇ ਅਕਾਲ ਪੁਰਖ ਜੀ ਨੇ ਸ਼ਰਧਾ ਰੱਖੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਅੱਖਾਂ ਮੀਟਣ ਦਾ ਇਤਿਹਾਸ ਦੇ ਵਿੱਚ ਬੜਾ ਜ਼ਿਕਰ ਆਉਂਦਾ ਹੈ ਬੜੇ ਪ੍ਰਮਾਣ ਹਨ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ ਕਿ ਮਰਦਾਨਿਆ ਮੀਟ ਅੱਖਾਂ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਹਨ ਦ੍ਰੋਪਤੀ ਬਾਰੇ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਅੱਖੀ ਮੀਟ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਬਿਲਲਾਂਦੀ ਜਿਸ ਵੇਲੇ ਅੱਖਾਂ ਮੀਟੀਆਂ ਦ੍ਰੋਪਤੀ ਨੇ ਪਹਿਲਾਂ ਦੇਖਿਆ ਕਿ ਮੇਰੇ ਪਤੀ ਬੈਠੇ ਹਨ ਮਾਣ ਕੀਤਾ ਪਤੀਆਂ ਦੇ ਉੱਤੇ ਕਿ ਮੇਰੇ ਪਤੀਆਂ ਦੇ ਹੁੰਦੇ ਤੇ ਕਿਹੜਾ ਮੇਰੀ ਇੱਜ਼ਤ ਨੂੰ ਹੱਥ ਪਾ ਸਕਦਾ ਫਿਰ ਉਸ ਨੇ ਦੇਖਿਆ ਗੁਰੂ ਬੈਠੇ ਹਨ ਮੇਰੇ ਗੁਰੂ ਦੇ ਬੈਠਿਆਂ ਦੇ ਉੱਤੇ ਕੌਣ ਮੈਨੂੰ ਹੱਥ ਪਾ ਸਕਦਾ ਹੈ ਜਿਸ ਵੇਲੇ ਕਿਸੇ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ ਕਿਉਂਕਿ ਉਸ ਨੇ ਕਰਮ ਐਸਾ ਕੀਤਾ ਹੋਇਆ ਸੀ ਸਾਧ ਸੰਗਤ ਜੀ ਆਪਣੇ ਜੀਵ ਦੇ ਨਾਲ ਐਸਾ ਬੀਜ ਬੀਜਿਆ ਹੋਇਆ ਸੀ ਆਪਣੀ ਜੀਵ ਦੇ ਨਾਲ ਐਸਾ ਬਚਨ ਕੀਤਾ ਹੋਇਆ ਸੀ ਗੁਰਬਾਣੀ ਦੇ ਵਿੱਚ ਲਿਖਿਆ ਹੈ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੁਰੂ ਪੀਰ ਵੀ ਹਮਾ ਤਾਂ ਭਰਦਾ ਮੁਰਦਾਰ ਭਾਵ ਪਰਾਇਆ ਹੱਕ ਝੂਠ ਤੇ ਇੱਕ ਮਰਿਆ ਹੋਇਆ ਜਾਨਵਰ ਇਹ ਤਿੰਨੋਂ ਤਿੰਨ ਤਰ੍ਹਾਂ ਦੇ ਮੁਰਦਾਰ ਲਿਖੇ ਹਨ ਇਹ ਤਿੰਨੇ ਹੀ ਨਾ ਖਾਵੇ ਤੇ ਫੇਰ ਗੁਰੂ ਸਾਹਿਬ ਹਾਮੀ ਭਰਦੇ ਹਨ ਮਦਦ ਫੇਰ ਕਰਦੇ ਹਨ ਉਹ ਜੋ ਉਹਨਾਂ ਦੇ ਗੁਰੂ ਬੈਠੇ ਸਨ ਉਹਨਾਂ ਨੇ ਵੀ ਮਦਦ ਨਹੀਂ ਕੀਤੀ ਦ੍ਰੋਪਦੀ ਦੀ ਫੇਰ ਧਰਿਆ ਧਿਆਨ ਕ੍ਰਿਸ਼ਨ ਮਹਾਰਾਜ ਦਾ ਫਿਰ ਆ ਕੇ ਉਹਨਾਂ ਨੇ ਮਦਦ ਕੀਤੀ ਮਦਦ ਕੀਤੀ ਤੇ ਉਹ ਜਿਹੜੀ ਛੋਟੀ ਜਿਹੀ ਸਾੜੀ ਉਸ ਦੇ ਸਾਧ ਸੰਗ ਜੀ ਥਾਨ ਬਣ ਗਏ